ਐ ਜੀ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਇਹ ਜਾਗਤ ਜੋਤ ਜਪੋ ਜਾਗਤ ਜੋਤ ਜਪੋ जोत जपो जागत जोत जपो आज जोत जपो रात जागत जोत जपो जोत जपो रात जागत जोत जपो जोत जपो ਆਉ ਜੀ ਜਾਗਤ ਜੋਤ ਜਪੈ ਨਿਸਬਾ ਸੁਰ ਜਾਗਤ ਜੋਤ ਜਪੈ ਨਿਸਬਾ ਸੁਰ ਇਹ ਜਾਗਤ ਜੋਤ ਜਪੈ ਨਿਸਬਾ ਸੁਰ ਜਾਗਤ ਜੋਤ ਜਪੈ ਨਿਸਬਾ ਸੁਰ ਸੰਭਲ ਕੇ ਇੱਕ ਬਿਨਾ ਮਨ ਦੇਖ ਨਾ ਆਨਾ ਇੱਕ ਬਿਨਾ ਮਨ ਦੇਖ ਨਾ ਆਨਾ ਇੱਕ ਬਿਨਾ ਇੱਕ ਬਿਨਾ ਮਨ ਦੇਖ ਨਾ ਆਨੇ ਇੱਕ ਬਿਨਾ ਮਨ ਦੇਖ ਨਾ ਆਨੇ ਦੇਖ ਨਾ ਇਹ ਜਾਗਦੇ ਉਹ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜਾਗਤ ਜੋਤ ਜਪੋ ਜਗਤ ਜੋਤ ਜਪੈ ਨਿਸਬਾ ਸੁਰ ਇੱਕ ਬਿਨਾ ਮਨ ਨੈਕ ਨ ਆਨੈ ਅਜੀ ਪੂਰਨ ਪ੍ਰੇਮ ਪ੍ਰਤੀਤ ਸਜਾ ਪੂਰਨ ਪ੍ਰੇਮ ਪ੍ਰਤੀਤ ਸਜਾ ਇਹ ਪੂਰਨ ਪ੍ਰੇਮ ਪ੍ਰਤੀਤ ਸਜਾ ਪੂਰਨ ਪ੍ਰੇਮ ਪ੍ਰਤੀਤ ਗੋਰ ਮੜੀ ਮੱਠ ਭੂਲ ਨਾ ਮਾਨੈ ਗੋਰ ਮੜੀ ਮੱਠ ਭੂਲ ਨਾ ਮਾਨੈ ਇਹ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਾਗਤ ਜੋਤ ਜਪੋ ਪੂਰਨ ਪ੍ਰੇਮ ਪ੍ਰਤੀਤ ਸਜੈ ਜਾਗਤ ਜੋਤ ਜਪੈ ਨਿਸਬਾ ਸੁਰ ਏਕ ਬਿਨਾ ਮਨ ਨੈਕ ਨ ਆਨੈ ਤੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨ ਮਾਨੈ ਇਹ ਜੀ ਤੀਰਥ ਦਾਨ ਦਇਆ ਤਪ ਸੰਜਮ ਤੀਰਥ ਦਾਨ ਦਇਆ ਤਪ ਸੰਜਮ ਤੀਰਥ ਦਾਨ ਦਇਆ ਤਪ ਸੰਜਮ ਤੀਰਥ ਦਾਨ ਦਇਆ ਤਪ ਸੰਜਮ एक बिना नहीं एक पछान एक बिना नहीं एक पछान ये जोत जपो दिन रात जोत जपो जोत जपो जबो जागत जोत जपो ਕੀ ਜਾਗਤ ਜੋਤ ਜਪੋ ਜਾਗਤ ਜੋਤ ਜਪੋ ਆਜੀ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਆਪ ਇੱਕ ਬਿਨਾ ਨਹੀਂ ਨੈਕ ਪਛਾਨੈ ਤੇ ਪੂਰਨ ਜੋਤ ਜਗੈ ਘਟ ਮੈਂ ਪੂਰਨ ਜੋਤ ਜਗੈ ਘਟ ਮੈਂ ਪੂਰਨ ਜੋਤ ਪੂਰਨ ਜੋਤ ਜਗੈ ਘਟ ਮੈਂ ਇਹ ਪੂਰਨ ਜੋਤ ਜਗੈ ਘਟ ਮੈਂ पो जनात जोत जपो जो जपो जनात जागत जोत जबो जोत जपो जनात ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪਨੇ ਸਵੇਰ ਤੋਂ ਲੈ ਕੇ ਹੁਣ ਤੱਕ ਵਿਦਵਾਨਾਂ ਦੇ ਵਿਚਾਰ ਸਰਵਣ ਕੀਤੇ ਨੇ ਸਾਡਾ ਇਹ ਮੇਲਾ ਹੁੰਦਾ ਤੇ ਇੱਥੇ ਬਹੁ ਪੱਖੀ ਵਿਚਾਰ ਕੀਤੀ ਜਾਂਦੀ ਹੈ ਮੇਲਾ ਕੇਵਲ ਨਾਮ ਜਪਣ ਵਾਸਤੇ ਹੈ ਤੇ ਨਾਮ ਮਿਲਦਾ ਜਾਗ ਦੀ ਜੋਤ ਕੋਲੋਂ ਮੈਂ ਆਪ ਦੇ ਸਾਹਮਣੇ ਜੋ ਅਰਜ਼ਾ ਕਰਨੀਆਂ ਨੇ ਇਹ ਕਰਨੀਆਂ ਨੇ ਕਿ ਜਾਗਤ ਜੋਤ ਵਾਸਤੇ ਹੁਕਮ ਕੀਤਾ ਸਤਿਗੁਰਾਂ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਰਚਨਾ ਕੀਤੀ 1756 ਵਿੱਚ ਵਿਸਾਖੀ ਦਾ ਦਿਹਾੜਾ ਇਸ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਣੀ ਮਰਜ਼ਾਦਾ ਵਿੱਚ ਬਹੁਤ ਵਾਧਾ ਕੀਤਾ ਨਵਾਂ ਪ੍ਰੋਗਰਾਮ ਉਲੀਕਿਆ ਗੁਰੂ ਨਾਨਕ ਦੇ ਸਿੱਖਾਂ ਨੂੰ ਚਰਨ ਪੌਲ ਦਿੱਤੀ ਜਾਂਦੀ ਸੀ ਤੇ ਉਹ ਗੁਰੂ ਨਾਨਕ ਦੇ ਸਿੱਖ ਬਣਦੇ ਸਨ ਇਹ ਮਰਜ਼ਾਦਾ ਸੰਸਾਰ ਵਿੱਚ ਗੁਰੂ ਘਰ ਵਿੱਚ ਬਹੁਤ ਚਰ ਚਲੀ ਆ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਆਏ ਉਹਨਾਂ ਨੇ ਆਣ ਕੇ ਇਸ ਮਰਜ਼ਾਦਾ ਵਿੱਚ ਵਾਧਾ ਕੀਤਾ ਚਰਨ ਪੌਲ ਦੀ ਥਾਂ ਅੰਮ੍ਰਿਤ ਤਿਆਰ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਸ ਅੰਮ੍ਰਿਤ ਨੂੰ ਦੇਵਤੇ ਤੇ ઋષਿ ਮੁਨੀ ਲੱਭਦੇ ਰਹੇ ਉਹ ਅੰਮ੍ਰਿਤ ਗੁਰੂ ਤੋਂ ਮਿਲਦਾ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਲਬ ਲੋਭ ਅਹੰਕਾਰ ਚੂਕਾ ਸਤਿਗੁਰੂ ਭੱਲਾ ਪਾਇਆ ਕਉ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਛਕਾਇਆ ਤੇ ਸ਼ਸਤਰ ਧਾਰੀ ਬਣਾਇਆ ਗੁਰੂ ਨਾਨਕ ਦੇ ਸਿੱਖਾਂ ਨੂੰ ਸਿਪਾਹੀ ਦਾ ਰੂਪ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਲੜਨ ਵਾਲੇ ਬਣਾ ਦਿੱਤਾ ਲੜਨ ਵਾਸਤੇ ਖੜੇ ਕੀਤਾ ਜ਼ੁਲਮ ਦੇ ਟਾਕਰੇ ਤੇ ਜ਼ੁਲਮ ਦੇ ਖਿਲਾਫ ਲੜਨਾ ਸੀ ਹੁਣ ਧਿਆਨ ਇਹ ਰੱਖਣਾ ਹੈ ਕਿ ਸਾਡੇ ਹਿੰਦੁਸਤਾਨ ਵਿੱਚ ਜਿੰਨੀਆਂ ਲੜਾਈਆਂ ਤੇ ਜੰਗ ਹੋਏ ਸਮੇਂ-ਸਮੇਂ ਅਨੁਸਾਰ ਉਹਨਾਂ ਦੇ ਤਿੰਨ ਕਾਰਨ ਹੁੰਦੇ ਸਨ ਜਾਂ ਜਰ ਤੇ ਜਾਂ ਜੋਰੂ ਤੇ ਜਾਂ ਜ਼ਮੀਨ ਜਰ ਜੋਰੂ ਜ਼ਮੀਨ ਵਾਸਤੇ ਹੋਏ ਪਰ ਧਿਆਨ ਰੱਖਣਾ ਜੋ ਸਾਡੇ ਗੁਰੂ ਸਾਹਿਬਾਂ ਨੇ ਲੜਾਈ ਲੜੀ ਇਹ ਜਰ ਜੋਰ ਉਤੇ ਜ਼ਮੀਨ ਵਾਸਤੇ ਨਹੀਂ ਹੋਈ ਕੇਵਲ ਜ਼ੁਲਮ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਜ਼ੁਲਮ ਨਾਲ ਟੱਕਰਾ ਕਰਨਾ ਸੀ ਤੇ ਜਿਹੜੇ ਸੰਤ ਬਣਾਏ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਪਾਈ ਦਾ ਰੂਪ ਦਿੱਤਾ ਹੱਥ ਵਿੱਚ ਤਲਵਾਰ ਫੜਾ ਦਿੱਤੀ ਤੇ ਤਲਵਾਰ ਜਦੋਂ ਫੜਨੀ ਪਏ ਨਾ ਮੈਂ ਕਈ ਵਾਰ ਅਰਜ਼ਾ ਕਰਨਾ ਹੁੰਦਾ ਕਿ ਤਲਵਾਰ ਤੇ ਤਲਵਾਰ ਦਾ ਕੰਮ ਕਰਦੀ ਹੈ ਤਲਵਾਰ ਜੇ ਜ਼ਾਲਮ ਦੇ ਹੱਥ ਵਿੱਚ ਹੋਵੇ ਤੇ ਜ਼ੁਲਮ ਕਰਦੀ ਹੈ ਪਰ ਤਲਵਾਰ ਜੇ ਸੰਤ ਦੇ ਹੱਥ ਵਿੱਚ ਹੋਏ ਤੇ ਜ਼ੁਲਮ ਨੂੰ ਮਿਟਾ ਕੇ ਰੱਖ ਦਿੰਦੀ ਹੈ ਬਹੁਤ ਫਰਕ ਹੈ ਇਹਦੇ ਵਿੱਚ ਤੇ ਦੋਹਾਂ ਵਿੱਚ ਫਰਕ ਹੈ ਤਲਵਾਰ ਚਲਾਉਣ ਵਿੱਚ ਵੀ ਭੇਦ ਹੈ ਤੋਂ ਮੈਂ ਅਰਜ਼ ਕਰ ਰਿਹਾ ਸਾਂ ਸਹਿਬ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਰਚਨਾ ਕੀਤੀ ਤੇ ਅੰਮ੍ਰਿਤ ਛਕਾਉਣ ਦੇ ਸਮੇਂ ਜਿਸ ਵੇਲੇ ਜਿਨ੍ਹਾਂ ਪੰਜ ਸਿੱਖਾਂ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਤੇ ਸੀਸ ਭੇਟ ਕੀਤੇ ਉਹਨਾਂ ਨੂੰ ਪਿਆਰਿਆਂ ਦਾ ਦਰਜਾ ਦਿੱਤਾ ਆਖਿਆ ਇਹ ਮੇਰੇ ਪੰਜ ਪਿਆਰੇ ਨੇ ਪਿਆਰਿਆਂ ਦਾ ਦਰਜਾ ਦੇ ਕੇ ਤੇ ਇਸ ਤੋਂ ਬਾਅਦ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਕੀਤਾ ਕਿ ਮਰਜ਼ਾਦਾ ਇਹ ਬਣਾਈ ਕਿ ਸਿੱਖ ਨੂੰ ਪੰਜਾਂ ਐਬਾਂ ਤੋਂ ਰੋਕਿਆ ਚੋਰੀ ਕਰਨੀ ਜੂਆ ਖੇਡਣਾ ਮਾਸ ਖਾਣਾ ਸ਼ਰਾਬ ਪੀਣੀ ਵਿਭਚਾਰ ਆਦਿਕ ਇਹਨਾਂ ਪੰਜਾਂ ਐਬਾਂ ਤੋਂ ਵਰਜਿਤ ਕੀਤਾ ਤੇ ਪੰਜ ਦੇਵੀ ਗੁਣ ਦਿੱਤੇ ਨਾਲ ਸਤ ਸੰਤੋਖ ਦਇਆ ਤੇ ਧਰਮ ਇਹ ਨਾਲ ਦਿੱਤੇ ਭਾਵ ਪੰਜ ਮੋਏ ਤੇ ਪੰਜਾਂ ਦਾ ਜਨਮ ਹੋਇਆ ਪੰਜ ਕੋਟ ਜਦ ਕਿਸੇ ਨੇ ਪਾਨ ਕੀਤਾ ਜਦੋਂ ਅੰਮ੍ਰਿਤ ਪੰਜ ਕੋਟ ਪੀਤੇ ਛਕੇ ਛਕਿਆ ਅੰਮ੍ਰਿਤ ਤੇ ਨਾਲ ਪੰਜਾਂ ਦਾ ਨਾਸ਼ ਕੀਤਾ ਤੇ ਪੰਜਾਂ ਦਾ ਜਨਮ ਹੋਇਆ ਪੰਜ ਐਬਾਂ ਨੂੰ ਖਤਮ ਕੀਤਾ ਤੇ ਪੰਜ ਦੇਵੀ ਗੁਣ ਦੇ ਦਿੱਤੇ ਸਿੱਖਾਂ ਨੂੰ ਇਸ ਤੋਂ ਬਾਅਦ ਇੱਕ ਵਾਰ ਬਣਾਈ ਖੇਤ ਨੂੰ ਜਿਸ ਤਰ੍ਹਾਂ ਕੋਈ ਖੇਤ ਦਾ ਜਦੋਂ ਜ਼ਿਮੀਂਦਾਰ ਖੇਤ ਬੀਜਦਾ ਕੋਈ ਫਸਲ ਬੀਜਦਾ ਹੈ ਨਾ ਤੇ ਉਹਦੀ ਚਾਰ ਚਫੇਰੇ ਖੇਤ ਦੇ ਵਾੜ ਕਰ ਦਿੰਦਾ ਤਾਂ ਕਿ ਫਸਲ ਉਜੜੇ ਨਾ ਸਤਗੁਰਾਂ ਨੇ ਇੱਕ ਵਾੜ ਕਾਇਮ ਕੀਤੀ ਤੇ ਨਾਲ ਇਹ ਹੁਕਮ ਕੀਤਾ ਕਿ ਮੇਰੇ ਸਿੱਖ ਦੀ ਇਹ ਨਿਸ਼ਾਨੀ ਹੋਵੇਗੀ ਕਿ ਇਹ ਜਾਗਦੀ ਜੋਤ ਨੂੰ ਮੰਨੇਗਾ ਮੇਰਾ ਸਿੱਖ ਜਾਗਦੀ ਜੋਤ ਨਾਲ ਜੁੜਿਆ ਰਹੇਗਾ ਹਮੇਸ਼ਾ ਜਾਗਦੀ ਜੋਤ ਦਾ ਪੂਜਾ ਕਰੇਗਾ ਤੇ ਉਹਦਾ ਸਿਮਰਨ ਕਰੇਗਾ ਨਾਲ ਪੰਜ ਕਕਾਰ ਦਿੱਤੇ ਸਨ ਪੰਜ ਕਕਾਰ ਦੇ ਦਿੱਤੇ ਤੇ ਸਤਿਗੁਰੂ ਆਖਿਆ ਮੇਰੇ ਸਿੱਖ ਦੀ ਇਹ ਪਹਿਚਾਣ ਹੈ ਕਿ